ਘੁੱਗੂ ਰੱਬ ਅਤੇ ਘੁੱਗੂ ਗੁਰੂ ਪਰਮੇਸ਼ਰ ਜੀ ਦੀ ਬੇਅੰਤ ਵਡਿਆਈਆਂ ਜੋ ਗੁਰੂ ਬਾਣੀ ਵਿੱਚ ਦਰਜ ਹਨ ਉਸ ਅਨੁਸਾਰ ਵਾਹਿਗੁਰੂ ਆਪਣੇ ਸੇਵਕਾਂ ਦੀ ਇੱਛਾ ਪੂਰਨ ਕਰ ਦਿੰਦਾ ਹੈ ਅਤੇ ਸਾਰੇ ਸੁੱਖ ਬਖਸ਼ ਦਿੰਦਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਚਾਕੇ ਵਸ ਹੈ ਕਾਮ ਧੇਨਾ ਸੋ ਐਸਾ ਹਰਤੀ ਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨ ਸਰਵ ਸ਼ਕਤੀਮਾਨ ਪ੍ਰਭੂ ਆਪਣੇ ਭਗਤ ਦੇ ਸਿਰ ਤੇ ਹੱਥ ਧਰ ਕੇ ਕਿਰਪਾ ਦ੍ਰਿਸ਼ਟੀ ਨਾਲ ਦੁੱਖਾਂ ਦਾ ਨਿਵਾਰਨ ਕਰ ਦਿੰਦਾ ਹੈ ਔਗਣ ਬਖਸ਼ ਦਿੰਦਾ ਹੈ ਅਤੇ ਸੇਵਕ ਆਪਣੇ ਮਾਲਕ ਤੋਂ ਜੋ ਮੰਗਦਾ ਹੈ ਉਹ ਉਹ ਦੇ ਦਿੰਦਾ ਹੈ ਚਤਰ ਦਿਸਾ ਕੀਨੋ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਥਾਂਕ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰਜਨ ਰਾਖੇ ਗੁਰ ਗੋਬਿੰਦ ਕੰਟ ਲਾਏ ਅਵਗੁਣ ਸਭ ਮਿਟੇ ਦਇਆਲ ਪੁਰਖ ਬਖਸ਼ੰਦ ਰਹਾਓ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਉਹਾਂ ਸੱਚ ਹੋਵੇ ਅੱਗੇ ਫਰਮਾਉਂਦੇ ਹਨ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਾਹਾਂ ਤਹਾਂ ਉਠਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤ ਕਾਲ ਹੋਏ ਆਵੇ ਦੂਸਰੇ ਸ਼ਬਦ ਵਿੱਚ ਫਰਮਾਉਂਦੇ ਹਨ ਜਾ ਕੋ ਮੁਸ਼ਕਲ ਹੱਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਭੇ ਭਜ ਖਲੇ ਸਭੋ ਭਜੈ ਆਸਰਾ ਚੂਕੈ ਸਭ ਅਸਰਾਉ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਉ ਸਾਹਿਬ ਨਿਤਾਣਿਆਂ ਕਾ ਤਾਣ ਆਏ ਨਾ ਜਾਏ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਕਿਉਂਕਿ ਜਦ ਕਾਰਲ ਮਾਰਕਸ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਮਰਨ ਉਪਰੰਤ ਕਿਸੇ ਨੂੰ ਨਹੀਂ ਦਿਖੇ ਤਾਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਕਿਸ ਤਰ੍ਹਾਂ ਦਰਸ਼ਨ ਦੇ ਸਕਦੇ ਹਨ ਇੱਥੇ ਸੋਚ ਖੜੀ ਹੈ ਸਬਰਾ ਦੀ ਇਸ ਲਈ ਇਹ ਕਦੇ ਨਹੀਂ ਮੰਨਣਗੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਬਚਨ ਹਨ ਜਿਹਾ ਸਤਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ ਇਹੋ ਸਹਿਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਅਰਥ ਜੈਸੀ ਭਾਵਨਾ ਨਾਲ ਸਤਗੁਰੂ ਜਾਣੀਏ ਵੈਸਾ ਸੁਖ ਪ੍ਰਾਪਤ ਹੋਵੇਗਾ ਇਸ ਗੱਲ ਵਿੱਚ ਬਿਲਕੁਲ ਸ਼ੰਕਾ ਨਹੀਂ ਕਰਨਾ ਚਾਹੀਦਾ ਕੋਈ ਵੀ ਗੁਰੂ ਨਾਲ ਪਿਆਰ ਕਰਕੇ ਦੇਖ ਸਕਦਾ ਹੈ ਬਾਬਾ ਸ਼੍ਰੀ ਚੰਦ ਅਤੇ ਲਖਮੀ ਦਾਸ ਜੀ ਨੇ ਗੁਰੂ ਸਾਹਿਬ ਨੂੰ ਕੇਵਲ ਪਿਤਾ ਕਰਕੇ ਮੰਨਿਆ ਇਸ ਲਈ ਆਤਮਿਕ ਜੀਵਨ ਦੀ ਸਿਖਰ ਨੂੰ ਨਹੀਂ ਪਹੁੰਚ ਸਕੇ ਪਰ ਬੇਬੇ ਨਾਨਕੀ ਰਾਏ ਬੁਲਾਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪਰਮੇਸ਼ਰ ਕਰਕੇ ਜਾਣਿਆ ਇਸ ਲਈ ਪਰਮ ਪਦ ਦੀ ਪ੍ਰਾਪਤੀ ਹੋਈ ਗੁਰੂ ਸਾਹਿਬ ਦੇ ਪ੍ਰਤੱਖ ਦਰਸ਼ਨ ਸੰਤ ਅਤਰ ਸਿੰਘ ਜੀ ਬਾਬਾ ਨਾਨਕ ਸਿੰਘ ਜੀ ਭਾਈ ਰਣਧੀਰ ਸਿੰਘ ਜੈਸੇ ਮਹਾਪੁਰਸ਼ਾਂ ਨੂੰ ਵੀ ਹੋਏ ਕਰਤਾਰ ਸਿੰਘ ਚੱਬਰ ਵਰਗੇ ਸਿੰਘ ਸਭਾ ਦੇ ਮੋਢੀਆਂ ਨੂੰ ਵੀ ਹੋਏ ਭਾਈ ਕਾਲਾ ਸਿੰਘ ਵਰਗੇ ਕੈਦੀਆਂ ਨੂੰ ਵੀ ਹੋਏ ਅਤੇ ਰੂਪ ਗੋਬਿੰਦ ਕਾ ਸੋਨਾ ਸਿੱਕੇ ਦਾ ਦੇ ਕਰਤਾ ਬ੍ਰਾਹਮਣ ਤੋਂ ਸਜੇ ਸਿੰਘ ਭਾਈ ਰਾਮਾ ਸਿੰਘ ਜੀ ਨੂੰ ਹੋਏ ਮੇਜਰ ਮੁਹੰਮਦ ਦੇ ਸਦੀਕ ਜੋ ਕਿ 1947 ਵੇਲੇ ਗੁਰਦੁਆਰਾ ਪੰਜਾ ਸਾਹਿਬ ਦੇ ਕਸਟਡੀਅਨ ਸਨ ਨੂੰ ਵੀ ਹੋਏ ਅੱਗੇ ਗੁਰੂ ਕੇ ਪਿਆਰਿਆਂ ਨੂੰ ਹੁੰਦੇ ਰਹਿਣਗੇ ਪਰ ਨਾਸਤਕ ਵਰਤੀ ਵਾਲੇ ਸਬਰਾ ਅਤੇ ਇੰਦਰ ਸਿੰਘ ਕੱਗੇ ਵਰਗਿਆਂ ਨੂੰ ਕਦੇ ਨਹੀਂ ਹੋਣਗੇ ਇੱਕ ਪਾਸੇ ਜੁੰਡਲੀ ਰਸਮ ਕਰਨ ਦੀ ਸਾਰੀ ਬਾਣੀ ਕਵੀਆਂ ਦੀ ਲਿਖੀ ਮੰਨਦੀ ਹੈ ਦੂਸਰੇ ਪਾਸੇ ਗਾਲਾਂ ਕੱਢ ਕੇ ਮੰਨਦੀ ਪੜਾਸ ਕੱਢਣ ਅਤੇ ਦੂਸਰੇ ਪਾਸੇ ਗਾਲਾਂ ਕੱਢ ਕੇ ਮਨ ਦੀ ਪੜਾਸ ਕੱਢਣ ਲਈ ਆਖਦਾ ਹੈ ਕਿ ਇਹ ਸਾਧ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੇ ਦਸਮ ਬਾਣੀ ਦਸਮ ਪਾਸ਼ਾ ਦੀ ਬਾਣੀ ਤੇ ਰਤਾ ਵੀ ਭਰੋਸਾ ਨਹੀਂ ਨਹੀਂ ਹੈ ਪਾਠਕ ਆਪ ਅੰਦਾਜ਼ਾ ਲਾਉਣ ਕਿ ਅਜਿਹੇ ਗਿਰਗਟ ਦੀ ਕਿਹੜੀ ਗੱਲ ਮੰਨੀ ਜਾਵੇ ਇਸੇ ਤਰ੍ਹਾਂ ਆਪ ਹੀ ਦੱਸ ਦੇਵੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਿੱਥੇ ਹਨ ਜਿਹੜੇ ਇਸ ਸਾਧ ਨੂੰ ਪਤਾ ਨਹੀਂ ਸੀ